ਅਥ ਨਿਸੁੰਭ ਜੁਦ ਕਥਨੰ ਦੁਹਰਾ ਸੁੰਭ ਨਿਸੁੰਭ ਸੁਣਿਓ ਜਵੈ ਰਗਤ ਬੀਰਜ ਕੋ ਨਾਸ ਆਪ ਚੜਤ ਪੇ ਜੋਰ ਦਲ ਸਜੇ ਪਰਸ ਅਰ ਪਾਸ ਭਜੰਗ ਪ੍ਰਿਆ ਛੰਦ ਚੜੇ ਸੁੰਭ ਨੈ ਸੁੰਭ ਸੂਰਾ ਅਪਾਰੰ ਉਠੇ ਨਦ ਨਾਦੰ ਸੋ ਤਉ ਸਾਤੁਕਾਰੰ ਭਈ ਅਸ ਸਹਿ ਕੋਸ ਲੋ ਛਤਰ ਛਾਇੰ ਭਜੇ ਚੰਦਰ ਸੂਰੰ ਡਰਿਓ ਦੇਵ ਰਾਯੰ ਪਕਾ ਭੁੰਕ ਪੇਰੀ ਟਕਾ ਟੁੰਕ ਟੋਲੰ ਫਟੀ ਨਖ ਸਿੰਘੰ ਮੁਖੰ ਡੱਢ ਕੋਲੰ ਡਮਾ ਡਾਮ ਡਹਰੂ ਡਕਾ ਡੁੰਕ ਡੰਕੰ ਰੜੇ ਗ੍ਰਿਧ ਵਿਰਦੰ ਕਿਲਕਾਰ ਕੰਕੰ ਖੁਰੰਖੇ ਉੱਠੀ ਰਹੋ ਗੈਣ ਪੂਰੰ ਦਲੇ ਸਿੰਧ ਵਿਧੰ ਭਏ ਪੱਬ ਚੂਰੰ ਸੁਣਿਓ ਸੂਰ ਕਾਲੀ ਗਹੇ ਸ਼ਸਤਰ ਪਾਣੰ ਕਿਲਕਾਰ ਦੇਵੀ ਹਨੇ ਜੰਗ ਜਵਾਨੰ ਰਸਾਵਲ ਛੰਦ ਗਜੇ ਵੀਰ ਗਾਜੀ ਤੁਰੇ ਤੁੰਦ ਤਾਜੀ ਮਹਿ ਖਾਸ ਕਰਖੇ ਸਰੰਗ ਧਾਰ ਬਰਖੇ ਹਿਤੈ ਸਿੰਘ ਗੱਜੋ ਮਹਾ ਸੰਖ ਬੱਜੋ ਰਹੋ ਨਾਦ ਪੂਰੰ ਛੁਹੀ ਗੈਣ ਤੂਰੰ ਸਭੈ ਸ਼ਸਤਰ ਸਾਜੇ ਘਣੰ ਜੇਮ ਗਾਜੇ ਚਲੇ ਤੇਜ ਤੈ ਕੈ ਅਨੰਤ ਸ਼ਸਤਰ ਲੈ ਕੈ ਚਹੂ ਹੋਰ ਢੂਕੇ ਮੁਖੰ ਮਾਰ ਕੂਕੇ ਅਨੰਤ ਸ਼ਸਤਰ ਬੱਜੇ ਮਹਾਬੀਰ ਗੱਜੇ ਮੁਖੰ ਨੈਣ ਰਕਤੰ ਧਰੇ ਪਾਣ ਸਕਤੰ ਕੀਏ ਕ੍ਰੋਧ ਉਠੇ ਸਰੰਗ ਬ੍ਰਿਸ਼ਟ ਬੁਠੇ ਕਿਤੇ ਦੁਸ਼ਟ ਕੂਟੇ ਅਨੰਤ ਸ਼ਸਤਰ ਛੂਟੇ ਕਰੀ ਬਾਣ ਬਰਖੰ ਭਰੀ ਦੇਵੀ ਹਰਖੰ ਬੇਲੀ ਬਿਦਰਮ ਛੰਦ ਕਹਾ ਖਾਸੋ ਕੂਕਿਤ ਕੰਕੀਆਂ ਬਹਾ ਬਾਦ ਵੀਰ ਸੋ ਬੰਕੀਆਂ ਲਹ ਲਾਹਤ ਬਾਣ ਅੰਗ ਗਹ ਗਹਤ ਪ੍ਰੇਤ ਅੰਗ ਡਹ ਡਹਤ ਡਵਰ ਅੰਗ ਲਹ ਲਾਹਤ ਤੇਗ ਤਰਮੰਕਿਯੰ ਧਰਮ ਧਰਮਤ ਸਾਮ ਤਮੰਕਿਯੰ ਬਵਕੰਤ ਬੀਰ ਅੰਗ ਛੁਟਕੰਤ ਬਾਣ ਅੰਗ ਹਾਰੰਤ ਖੇਤ ਅੰਗ ਡਹਕੰਤ ਡਾਮਰ ਡੰਕਣੀ ਕਾ ਕਹਕ ਕੂਕਤ ਜੁਗਣੀ ਉਠੰਤ ਛੇਚੀ ਅੰਗ ਬਰਖੰਤ ਸਾਇਕ ਤੇਚਿਯੰ ਬਵਕੰਤ ਬੀਰ ਅੰਗ ਫਿਖਰੰਤ ਸਿਆਰ ਅੰਗ ਹਰਖੰਤ ਸਰੋਣ ਤੇ ਰੰਗਣੀ ਬਿਹਰੰਤ ਦੇਵੀ ਅਭੰਗਣੀ ਬਵਕੰਤ ਕੇ ਹਰ ਡੋਲਹੀ ਰਣ ਰੰਗ ਅਭੰਗ ਕਲੋਲਹੀ ਟਮ ਟਮ ਤੇ ਢੋਲ ਤਮ ਤਮ ਤੇ ਸਾਂਗ ਅੰਗ ਬਹ ਬਾਤ ਕ੍ਰੋਧ ਜੰਤ ਜੁਜੰਤ ਜੋਧ ਅੰਗ ਦੋਹਰਾ ਭਜੀ ਚਉ ਸਵਦਾਨ ਵੀ ਸੁੰਭ ਨਿਰਖ ਨਿਜ ਨੈਣ ਨਿਕਟ ਬਿਗਟ ਭੜ ਦੇਹ ਤੇ ਤਿਨ ਪ੍ਰਤਿ ਬੁਲਿਓ ਵੈਣ ਨਰਾਛੰਤ ਨਿਸੰਭ ਸੁੰਭ ਕੋ ਕਹਿ ਪਠਿਓ ਸੁਭਾਵ ਰੂਪ ਕਹਿ ਕਹਿਓ ਕਿਸੀ ਗਿਰ ਜਾਈਓ ਦੁਰਗਾਹੇ ਬਾਂਧ ਲਿਆਈਓ ਚੜਿਓ ਸੁਸਹਿਣ ਸੱਜ ਕਹਿ ਸਕੋਪ ਸੂਰ ਗੱਜ ਕਹਿ ਉਠੇ ਵਿਜੰਤਰ ਬਾਜ ਕਹਿ ਚਲਿਓ ਇਸ ਭਾਜ ਕਹਿ ਅਨੰਤ ਸੂਰ ਸੰਗ ਲੈ ਚਲਿਓ ਸੁਦੁੰਦ ਭੀਨ ਦੈ ਹਕਾਰ ਸੂਰਮਾ ਪਰੇ ਬਿਲੋਕ ਦੇਵਤਾ ਡਰੇ ਮਦ ਭਾਰ ਛੰਦ ਕੰਪਿਓ ਸੁਰੇਸ ਬੁਲਿਓ ਮਹੇਸ਼ ਕਿੰਨੋ ਵਿਚਾਰ ਪੁੱਛੇ ਜੁਜਾਰ ਕੀਜੈ ਸੋ ਮਿੱਤਰ ਕੌਣੇ ਚਰਿਤ੍ਰ ਜਾਤੇ ਸੁਮਾਏ ਜੀਤਾ ਬਨਾਇ ਸਖਤੈ ਨਿਕਾਰ ਭੇਜੋ ਅਪਾਰ ਸਤਰੂਨ ਜਾਏ ਹਨ ਹੈ ਰਸਾਏ ਸੋਈ ਕਾਮਕੀਨ ਕੀਨ ਦੇਵਨ ਪ੍ਰਵੀਨ ਸਖਤੈ ਨਿਕਾਰ ਭੇਜੀ ਅਪਾਰ ਬਿਰਧ ਨਰਾਛੰਦ ਚਲੀ ਸਖਤ ਸੀਗਰ ਸੀ ਕਿਰਪਾਨ ਪਾਣ ਧਾਰ ਕੈ ਉਠੇ ਸੁਗ੍ਰਿਧ ਬ੍ਰਿਧ ਡੌਰ ਡਾਕਣੀ ਡਕਾਰ ਕੈ ਹਸੇ ਸੁਕੰਕ ਬੰਕੀ ਅੰਕ ਮੰਦ ਅੰਧ ਉਠੀ ਵਿਸੇਕ ਦੇਵਤਾਰ ਵੀਰ ਬਾਣ ਧਾਰ ਬੁਠੀ ਰਸਾਵਲ ਚੰਦ ਸਵੈ ਸਖਤ ਐ ਕਹਿ ਚਲੀ ਸੀਸ ਨੈ ਕਹਿ ਮਹਾ ਅਸਤਰ ਤਾਰੇ ਮਹਾ ਵੀਰ ਮਾਰੇ ਮੁਖੰਗ ਰਕਤ ਨੈਣੰ ਬਕੈ ਬੰਕ ਬੈਣੰ ਧਰੇ ਅਸਤਰ ਪਾਨੰ ਕਟਾਰੀ ਕਿਰਪਾਨੰ ਉਤੈ ਦੈਤ ਗਾਜੇ ਤੁਰੀ ਨਾਦ ਬਾਜੇ ਧਰੇ ਚਾਰ ਚਰਮੰ ਸਰਜੇ ਕਰੂਰ ਬਰਮੰ ਚਹੂ ਹੋਰ ਗਰਜੇ ਸਵੈ ਦੇਵ ਲਰਜੇ ਛੁਟੇ ਤਿਛ ਤੀਰੰ ਕਟੇ ਚੌਰ ਜੀਰੰ ਰਸੰਗ ਰੁਦਰ ਰਤੇ ਮਹਾ ਤੇਜ ਤਤੇ ਕਰੀ ਬਾਣ ਬਰਖੰ ਭਰੀ ਦੇਵੀ ਹਰਖੰ ਇਤੇ ਦੇਵੀ ਮਾਰੈ ਉਤੈ ਸਿੰਘ ਫਾਰੈ ਗਣੰ ਗੂੜ ਗਰਜੈ ਸਵੈ ਦਾਇਤ ਲਰਜੈ ਭਈ ਬਾਣ ਬਰਖਾ ਗਏ ਜੀਤ ਕਰਖਾ ਸਵੈ ਦੁਸ਼ਟ ਮਾਰੇ ਮਈਆ ਸੰਤੂ ਬਾਰੇ ਨਿਸੁੰਭੰ ਸੰਘਾਰਿਓ ਦਲੰਗ ਦਾਇਤ ਮਾਰਿਓ ਸਵੈ ਦੁਸ਼ਟ ਭਾਜੇ ਇਤੈ ਸਿੰਘ ਗਾਜੇ ਭਈ ਪੂਬ ਬਰਖਾ ਗਏ ਜੀਤ ਕਰਖਾ ਜੈਨ ਸੰਤ ਜੰਪੈ ਤਰਸੇ ਦੈਤ ਕੰਪੈ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਨਿਸੁੰਭ ਬਧਾ ਪੰਚਮੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਭਜੂ ਹਥ ਸੁੰਭ ਜੁਧ ਕਥਨੰ ਪੁਜੰਗ ਪ੍ਰਿਆ ਛੰਦ ਲਗਹੁ ਪ੍ਰਾਤ ਜੋ ਸੁਣਿਓ ਸੁੰਭ ਰਾਜੰ ਸਜੇ ਸ਼ਸਤਰੇ ਅਸਤਰੰਗ ਚੜਿਓ ਚੌਪ ਚਾਇੰ ਭਇਓ ਨਾਦ ਉਚੰਗ ਰਹਿਓ ਪੂਰ ਗੈਣੰ ਤਰਸੇ ਦੇਵਤਾ ਦੈਤ ਕੰਪਿਓ ਤ੍ਰਿਣੈਨੰ ਡਰਿਓ ਚਾਰਬ ਕਤਰੰ ਟਰਿਓ ਦੇਵ ਰਾਜੰ ਡਿਗੇ ਪਪ ਸਰਬੰ ਸਰਜੇ ਸੁਬਰ ਸਾਜੰ ਪਰੇ ਹੂ ਦਇ ਕੈ ਭਰੇ ਲੋਹ ਕ੍ਰੋਹੰ ਮਨੋ ਮੇਰ ਕੋ ਸਾਤਮੋ ਸ੍ਰਿੰਗ ਸੋਹੰ ਸਜਿਓ ਸੈਣ ਸੁੰਭੰ ਕੀਓ ਨਾਦ ਉਚੰ ਸੁਣੇ ਗਰਵਣਿਆਨ ਕੇ ਗਰਭ ਮੁਚੰ ਪਰਿਓ ਲੋਹ ਕ੍ਰੋਹੰ ਉਠੀ ਸਸਤਰ ਝਾਰੰ ਚਬੀ ਚਾਵ ਡਾਡਾ ਕਣੀਯੰ ਡਕਾਰੰ ਬਹੇ ਸ਼ਸਤਰ ਅਸਤਰੰ ਕਟੇ ਚਰਮ ਬਰਮੰ ਭਲੇ ਕੈ ਨਿਭਾਇਓ ਪਟੰ ਸੁਆਮੀ ਧਰਮੰ ਉਠੀ ਕੂਹ ਜੂ ਅੰਗਿਰੇ ਚੌਰ ਚੀਰੰ ਰੁਲੇ ਤਛ ਮੁਛੰ ਪਰੀ ਗਛ ਤੀਰੰ ਗਿਰੇ ਅੰਕ ਸੰਗ ਵਾਰਣੰ ਵੀਰ ਖੇਤੰ ਨਚੇ ਕੰਧ ਹੀਣੰ ਕਬੰਧੰ ਅਚੇਤੰ ਉਡੈ ਗ੍ਰਿਧ ਬ੍ਰਿਧੰ ਰੜੈ ਕੰਕ ਬੰਕੰ ਪਕਾ ਭੋਕ ਭੇਰੀ ਡਹਾ ਡੂਡੰਕੰ ਟਕਾ ਟੁਕ ਟੋਪੰ ਟਕਾ ਟੁਕ ਟਾਲੰ ਤਛਾ ਮੁਛ ਤੇ ਬਕੈ ਬੇਕਰਾਲੰ ਹਲਾ ਚਾਲ ਵੀਰੰ ਤਮਾ ਤਮ ਸੰਗੰ ਪਰੀ ਹਾਲ ਹੋਲੰ ਸੁਣਿਓ ਲੋਗ ਨਾਗੰ ਡਕੀ ਡਾਕਣੀ ਜੋਗਣੀ ਅੰਗ ਵਿਤਾਲੰ ਨਚੇ ਕੰਧ ਹੀਣੰ ਕੰਬੰਧੰ ਕਪਾਲੰ ਹਸੇ ਦੇਵ ਸਰਬੰਗ ਰਿਸਿਓ ਦਾਨ ਵੇਸੰ ਕਿਦੋ ਅਗਨ ਜਵਾਲੰ ਭਇਓ ਆਪ ਭੇਸੰ ਦੋਹਰਾ ਸੁੰਭਾ ਸੁਰ ਜੀਤ ਕੇ ਅਸੁਰ ਪਠੇ ਕੋ ਬਢਾਏ ਤੇ ਦੇਵੀ ਸੋਖਿਤ ਕਰੇ ਬੂ ਤਵਾ ਕੀ ਨਿਆਇ ਨਰਾਛੰ ਸੋ ਵੀਰ ਸੈਣ ਸਾਜ ਕਹਿ ਚੜਿਓ ਸਕੋਪ ਗੱਜ ਕਹਿ ਧਲਿਓ ਸੋ ਸ਼ਸਤਰ ਧਾਰ ਕਹਿ ਪੁਕਾਰ ਮਾਰ ਮਾਰ ਕੈ ਸੰਗੀਤ ਮਧ ਭਾਰ ਛੰਦ ਕਾਗੜ ਦੰਗ ਕੜਾਗ ਤਾਗੜ ਦੰਗ ਤੜਾਗ ਸਾਗੜ ਦੰਗ ਸੋ ਵੀਰ ਗਾਗੜ ਦੰਗ ਹੀਰ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਗੜ ਦੀ ਤਮਾਕ ਲਾਗੜ ਦੀ ਲਹਾਕ ਕਾਗੜ ਦੰਗ ਕਿਰਪਾਨ ਬਾਹ ਹੈ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਛਾਗੜ ਦੀ ਛਟੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸੁਭੰਗ ਜਾਗੜ ਦੀ ਜਵਾਨ ਝਾਗੜ ਦੀ ਛਜਾਨ ਚਾਗੜ ਦੀ ਚੜਾਂਗ ਕਾਗੜ ਦੀ ਕੜਾਂਗ ਤਾਗੜ ਦੀ ਤੜਾਗ ਚਾਗੜ ਦੀ ਚਟਾਗ ਕਾਗੜ ਦੀ ਕਬਾਕ ਭਾਗੜ ਦੀ ਫਵਾਕ ਕਾਗੜ ਦੀ ਕਪਾਲ ਨੱਚੀ ਵਿਕਰਾਲ ਨਿਰਾਜ ਛੰਦ ਅਨੰਤ ਦੁਸ਼ਟ ਅੰਗ ਬਿਆੰਤ ਸੋਗ ਅੰਗ ਕਮੰਦ ਅੰਧ ਅੰਗ ਵਿਸੇਖ ਬਾਣ ਬੁਠੀਯੰ ਕੜਾਕ ਕਰ ਮੁਕੰ ਉਧੰ ਸੜਾਕ ਸਹਿ ਹਥੀ ਜੁਧੰ ਬਿਆੰਤ ਬਾਣ ਬਰਖਿਯੰ ਵਿਸੇਖ ਵੀਰ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਨ ਅੰਗ ਜਟਾ ਜੁਟੀ ਜਵਾਨ ਅੰਗ ਸੁਬੀਰ ਦੰਗ ਜਗੇ ਲੜਾਕ ਦੰਗ ਪੱਗੇ ਰਸਾਵਲ ਚੰਦ ਚਮੀ ਤੇਗ ਚਟੰਗ ਛੁਰੀ ਛਿਪਰ ਛੁਟੰਗ ਗੁਰੰਗ ਗੁਰਜ ਗਟੰਗ ਪਲੰਗੰਗ ਪਿਸਟੰਗ ਕਿਤੇ ਸਰੋਣ ਚਟੰਗ ਕਿਤੇ ਸੀਸ ਫੁੱਟੰ ਕਹੂੰ ਹੂਹ ਛੁਟੰਗ ਕਹੂੰ ਬੀਰ ਉਟੰਗ ਕਹੂੰ ਤੂਰ ਲੁਟੰਗ ਕਿਤੇ ਮਾਰ ਰਟੰਗ ਭਣੈ ਜਸ ਭਟੰਗ ਕਿਤੇ ਪੇਟ ਵਟੰਗ ਭਜੇ ਛਤਰੀ ਥਟੰਗ ਕਿਤੇ ਖੂਨ ਖਟੰਗ ਕਿਤੇ ਦੁਸ਼ਟ ਦਟੰਗ ਫਿਰੇ ਜਿਉ ਟੰਗ ਸਦੇ ਸੂਰ ਸਾਰੇ ਮਹਿ ਖਵਾਸ ਧਾਰੇ ਲਏ ਖੱਗ ਯਾਰੇ ਮਹਾਰੋ ਵਾਰੇ ਸਹੀ ਰੂਪਕਾਰੇ ਮਨੋ ਸਿੰਧ ਖਾਰੇ ਕਈ ਬਾਰ ਗਾਰੇ ਸੁਮਾਰੰ ਉਚਾਰੇ ਭਵਾਨੀ ਪਛਾਰੇ ਜਵਾਜੇ ਮਿਜਾਰੇ ਵਡੇਈ ਲੁਝਾਰੇ ਹੁਤੇ ਜਹੀਏ ਵਾਰੇ ਬਾਰ ਟਾਰੇ ਠਮੰ ਠੋਕ ਠਾਰੇ ਬਲੀ ਮਾਰ ਡਾਰੇ ਟਮੱਕੇ ਢਡਾਰੇ ਬਹੇ ਬਾਣ ਨਿਆਰੇ ਕਿਤੇ ਤੀਰ ਤਾਰੇ ਲਖੇ ਹਾਥ ਬਾਰੇ دیਵਾਨੇ ਦਿਦਾਰੇ ਹਣੇ ਭੂਮਿ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਤ ਪਾਰੇ ਤਿਤੇ ਅੰਤ ਹਾਰੇ ਬੜੇ ਈੜਿਆਰੇ ਖਰੇ ਈ ਬਰਿਆਰੇ ਕਰੂ ਰੰਕਰਾਰੇ ਲਪੱਕੇ ਲਲਾਰੇ ਹਰੀਲੇ ਰਿਆਰੇ ਹਣੇ ਕਾਲਿਕਾਰੇ ਭੱਜੇ ਰੋਹਵਾਰੇ ਦੋਹਰਾ ਇਹ ਵਿਦ ਦੁਸ਼ਟ ਪ੍ਰਜਾਰ ਕੈ ਸ਼ਸਤਰ ਅਸਤਰ ਕਰ ਲੀਨ ਬਾਣ ਬੂੰਦ ਪ੍ਰਿਥਮੇ ਬਰਖ ਸਿੰਘ ਨਾਦ ਪੁਨਕੀਨ ਰਸਾਵਲ ਚੰਦ ਸੁਨਿਓ ਸੁੰਬਰਾਜੰ ਚੜਿਓ ਚੌਪ ਜਾਇੰ ਸਜੇ ਸ਼ਸਤਰ ਪਾਣੰ ਚੜੇ ਜੰਗ ਜਵਾਨੰ ਲਗੇ ਢੋਲ ਟੰਕੇ ਕਮਾਣੰ ਕੜੰਕੇ ਭਏ ਨਦ ਨਾਦੰ ਤੁਣੰ ਨਿਰਭਿਖਾਦੰ ਚਮਕੀ ਕਿਰਪਾਨੰ ਹਠੇ ਤੇਜ ਮਾਨੰ ਮਹਾਬੀਰ ਹੁੰਕੇ ਸੁਨੀਸਾਨ ਦਰੁੰਕੇ ਚਹੂ ਔਰ ਗਰਜੇ ਸਵੈ ਦੇਵ ਲਰਜੇ ਸਰੰਗ ਧਾਰ ਬਰਖੇ ਮਈਆ ਪਾਣ ਪਰਖੇ ਚੌਪਈ ਜੇ ਲੈ ਸ਼ਸਤਰ ਸਾਵੇਂ ਧਏ ਤਿਤੇ ਨਿਦਨ ਕਉ ਪ੍ਰਾਪਤ ਭੈ ਚਮਕਤ ਭਈ ਅਸਨ ਕੀ ਤਾਰਾ ਭਵਕੇ ਰੁੰਡ ਮੁੰਡ ਵਿਕਰਾਰਾ ਅੰਧੋਰਾ ਹੈ ਗੈ ਰਥ ਪੈਦਲ ਕਟੇ ਬਚਿਓ ਨਾ ਜੀਵਤ ਕੋਏ ਤਬ ਆਪੈ ਨਿਕਸਿਓ ਨਿਰਪਤੇ ਸੁੰਭ ਕਰੈ ਸੋ ਹੋਏ ਚਉਪਈ ਸਿਵ ਦੂਤੀ ਇਕ ਦੁਰਗਾ ਬੁਲਾਈ ਕੌਣ ਲਾਗਨੀ ਕੈ ਸਮਝਾਈ ਸਿਵ ਕੋ ਭੇਜ ਦੀਜੀਐ ਤਹਾਂ ਦੈਤ ਰਾਜ ਸਥਿਤ ਹੈ ਜਹਾਂ ਸਿਵ ਦੂਤੀ ਜਬ ਇਮ ਸੁਨ ਭਾਵਾ ਸਿਵੈ ਦੂਤ ਕਰ ਉਤੈ ਪਠਾਵਾ ਸਿਵ ਦੂਤੀ ਤਾਤੇ ਭਇਓ ਨਾਮਾ ਜਾਣਤ ਸਕਲ ਪੁਰਖ ਅਰਬਾਮਾ ਸਿਵ ਕਹੀ ਦੈਤ ਰਾਜ ਸੁਨ ਬਾਤਾ ਏ ਵਿਦ ਕਹਿਓ ਤੁਮਹੋ ਜਗ ਮਾਤਾ ਦੇਵਨ ਕਉ ਤੈ ਕੈ ਠਕੁਰਾਈ ਕੈ ਮਾਂਡਹੁ ਹਮ ਸੰਗ ਲਰਾਈ ਦੈਤ ਰਾਜੇ ਬਾਤ ਨਾ ਮਾਨੀ ਆਪ ਚਲੇ ਜੂਝਨ ਅਭਿਮਾਨੀ ਗਰਜਤ ਕਾਲ ਕਾਲ ਜਿਉ ਜਹਾਂ ਪ੍ਰਾਪਤ ਪਇਓ ਅਸੁਰ ਪਰਿ ਤਹਾਂ ਚੌਂਕੀ ਤਾਂ ਅਸਨ ਕੀ ਧਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਕਬੰਧ ਹੈ ਚੇਤਾ ਫਿਵਰੇ ਭੈਰੋ ਭੀਮ ਅਨੇਕਾ ਤੁਰਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋ ਧਾਰਨ ਗਾਜੇ ਢੱਡ ਡਫ ਡਮਰ ਡੁਗ ਡੁਗੀ ਘਨੀ ਨਾਏ ਨਫੀਰੀ ਜਾਤ ਨਾ ਗਨੀ ਮਦ ਭਾਰ ਛੰਦ ਹੁੰਕੇ ਕਾਣ ਤੁਮਕੇ ਨਿਸ਼ਾਨ ਸੱਜੇ ਸੋ ਵੀਰ ਗੱਜੇ ਗਹੀਰ ਚੁੱਕੇ ਨਿਝਕ ਬੱਜੇ ਉਵਕ ਸੱਜੇ ਸੁਵਾ ਅਛੈ ਉਛਾ ਕੱਟੇ ਕਿਕਾਨ ਫੁੱਟੇ ਜਵਾਨ ਸੂਲੰਗ ਸੜਾਕ ਉੱਠੇ ਕੜਾਕ ਗੱਜੇ ਜਵਾਨ ਬੱਜੇ ਨਿਸ਼ਾਨ ਸੱਜੇ ਰਜੇਂਦਰ ਗੱਜੇ ਗਜੇਂਦਰ ਭੁਜੰਗ ਪ੍ਰਿਆ ਛੰਦ ਫਿਰੇ ਬਾਜੀਆਂ ਤਾਜੀਆਂ ਇਹ ਤੂ ਤੰਗਜੇ ਬਾਰਣੰ ਦਾਰਣੰ ਰਾਜਪੁੱਤਰੰ ਬਜੇ ਸੰਖ ਭੇਰੀ ਉਠੇ ਸੰਖ ਨਾਦੰ ਰਣੰ ਕੈ ਨਫੀਰੀ ਤੁਣੰ ਨਿਰਵਿਖਾਦੰ ਕੜੱਕੇ ਕਿਰਪਾਣੰ ਸੜਕਾਰ ਸੇਲੰ ਉਠੀ ਕੂਹ ਜੂਹੰ ਭਈ ਰੇਲ ਪੇਲੰ ਰੁਲੇ ਤਛ ਮੁਛੰ ਗਿਰੇ ਚੌਰ ਚੀਰੰ ਕਹੂੰ ਹੱਥ ਮੱਥੰ ਕਹੂੰ ਬਰਮ ਵੀਰੰਗ ਸਾਵਲ ਛੰਦ ਬਲੀ ਬੈਰ ਰੁਜੇ ਸਮੂਹ ਸਾਰ ਦੁਜੇ ਸੰਭਾਰੇ ਹਥਿਆਰੰ ਬਕੈ ਮਾਰ ਮਾਰੰ ਸਵੈ ਸ਼ਸਤਰ ਸੱਜੇ ਮਹਾਬੀਰ ਗੱਜੇ ਸਰੰਗ ਓਗ ਛੁੱਟੇ ਕੜਕਾਰ ਉਠੇ ਬਜੈ ਬਾਦਰ ਤੇ ਅੰਗ ਹਸੈ ਗਾਂਧਰਵੇ ਅੰਗ ਝੰਡਾ ਗੱਡ ਜੁੱਟੇ ਸਰੰਗ ਸਾਂਝ ਫੁੱਟੇ ਚਹੂ ਹੋਰ ਉਠੇ ਸਰੰਗ ਬ੍ਰਿਸ਼ਟ ਬੁੱਠੇ ਕ੍ਰੋਧੀ ਕਰਾਲੰਗ ਬਕੈ ਵਿਕਰਾਲੰਗ ਉਜੰਗ ਪ੍ਰਿਆ ਛੰਦ ਕਿਤੇ ਕੁੱਠੀਆਂ ਬੁੱਠੀਆਂ ਬ੍ਰਿਸ਼ਟ ਬਾਣੰ ਰਣੰ ਡੁੱਲੀਆਂ ਬਾਜ ਖਾਲੀ ਪਲਾਣੰ ਜਿਝੇ ਜੋਦਿਆਂ ਵੀਰ ਦੇਵੰ ਅਦੇਵੰ ਸੁਭੇ ਸਤਰ ਸਾਜਾ ਮਨੋ ਸਾਤ ਨੇਵੰ ਗੱਜੇ ਗੱਜੀਆਂ ਸਰਬ ਸੱਜੇ ਪਮੰਗੰ ਜੁਧੰ ਜੁਟੀਆਂ ਜੋਧ ਛੁੱਟੇ ਖਤੰਗੰ ਤੜੱਕੇ ਤਬਲੰਗ ਚੜੰਕੇ ਕਿਰਪਾਨੰ ਸੜਕਾਰ ਲੰਗਰਣੰ ਕੇ ਨਿਸ਼ਾਨੰ ਟਮਾ ਟਮ ਢੋਲੰ ਟਲਾ ਟੁਕ ਢਾਲੰ ਹਾਜੂ ਗੱਜੇ ਹੈਂ ਹਾਲ ਚਾਲੰ ਸਟਾ ਸੱਟ ਸੇ ਲੰਖਾ ਖੂਨ ਖੱਗੰ ਟੁੱਟੇ ਚਰਮ ਬਰਮੰ ਉਠੇ ਨਾਲ ਅਗੰ ਉਠੇ ਅਗ ਨਾਲ ਖਹੇ ਖੋਲ ਖੱਗੰ ਨਿਸਾ ਮਾਵਸੀ ਜਾਣ ਮਾਸਾਨ ਜੱਗੰ ਡਕੀ ਡਾਕਣੀ ਡਾਮਰੂ ਡੌਰ ਡਕੰ ਨਤੇ ਵੀਰ ਵੈਤਾਲ ਭੂਤੰ ਪਵਕੰ ਬੇਲੀ ਬਿੰਦਰਮ ਛੰਦ ਸਰਵਾਸ ਦਰਿਆਵਤ ਭੇਜ ਤੇ ਕਾੜ ਦੀਨ ਦੁਰਗਾਤ ਤੇ ਹਰੀ ਔਰ ਜੇਤ ਗਿਡਾਰੀਆਂ ਤੇ ਕਾੜ ਭੂਮਿ ਉਤਾਰੀਆਂ ਸਰੇ ਆਵਕਾਰੀ ਛੰਡੀਆਂ ਸਰਵਾਸਤਰ ਸਤਰ ਵਿਹੰਡੀਆਂ ਸ਼ਸਤਰਹੀਨ ਜਬੈ ਨਿਹਾਰਿਓ ਜੈ ਸ਼ਬਦ ਦੇਵ ਨੂੰ ਚਾਰਿਓ ਨਭ ਮਧ ਬਾਦਨ ਬਾਜਹੀ ਅਵਲੋਕ ਦੇਵ ਸੋ ਗਾਜਹੀ ਲਖ ਦੇਵ ਬਾਰੰਗ ਬਾਰਹੀ ਜੈ ਸ਼ਬਦ ਸਰਬ ਪੁਕਾਰਹੀ ਰਣ ਕੋਪ ਕਾਲ ਕਰਾਲੀਆਂ ਖਟ ਅੰਗ ਪਾਣ ਉਛਾਲੀਆਂ ਸਿਰ ਸੁੰਭ ਹੱਥ ਦੁਛੰਡੀਆਂ ਇੱਕ ਚੋਟ ਦੁਸ਼ਟ ਬਿਹੰਡੀਆਂ ਦੋਹਰਾ ਜਿਮ ਸੁੰਭਾਸਰ ਕੋ ਹਨਾ ਅਧਿਕ ਕੋਪ ਕੈ ਕਾਲ ਤਿਉ ਸਾਧਨ ਕੇ ਸਤਰ ਸਭ ਚਾਵਤ ਜਾਹ ਕਰਾਲ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਸੁਭ ਬਧਾ ਖਸਟਮੋ ਧਿਆਏ ਸੰਪੂਰਣ ਮਸਤ ਸੁਭ ਮਸਤ ਅਪਜੂ ਅਥ ਜੈਕਾਰ ਸ਼ਬਦ ਕਥਨੰ ਬੇਲੀ ਵਿਦਰਮ ਛੰਦ ਜੈ ਸ਼ਬਦ ਦੇ ਪੁਕਾਰਹੀ ਸਭ ਫੂਲ ਫੂਲਨ ਢਾਰਹੀ ਕਨਸਾਰ ਕੁੰਕਮ ਲਿਆਇ ਕੈ ਟੀਕਾ ਦਇਓ ਹਰਿ ਖਾਇ ਕੈ ਚਉਪਈ ਪੁਸਤ ਸਭ ਹੂੰ ਕਰੀ ਅਪਾਰਾ ਬ੍ਰਹਮ ਕਵਿਜ ਕੋ ਜਾਪ ਉਚਾਰਾ ਸੰਤ ਸਭੂ ਪਰਫੁੱਲਤ ਪਏ ਦੁਸ਼ਟ ਅਰਿਸ਼ਟ ਨਾਸ ਹੋਇ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਇ ਸਦਾ ਜਗ ਮਾਈ ਜਾਤਾ ਸਾਧਨ ਹੋਏ ਸਹਾਈ ਦੇਵੀ ਜੂ ਕੀ ਉਸਤਤ ਪੁਜੰਗ ਛੰਦ ਨਮੋ ਜੋਗ ਜਵਾਲੰਗ ਧਰਿਯੰਗ ਜਵਾਲੰਗ ਨਮੋ ਸੁੰਭਹੰਤੀ ਨਮੋ ਕਰੂਰ ਕਾਲੰਗ ਨਮੋ ਸ਼੍ਰੋਣ ਵੀਰ ਜਾਰਦਨੀ ਧੂਮਰ ਹੰਤੀ ਨਮੋ ਕਾਲ ਕਾ ਰੂਪ ਜਵਾਲਾ ਜਯੰਤੀ ਨਮੋ ਅੰਬ ਕਾ ਜੰਭਾ ਜੋਤੀ ਰੂਪਾ ਨਮੋ ਚੰਡ ਮੁੰਡਾਰਦਨੀ ਪੂਪੀ ਭੂਪਾ ਨਮੋ ਚਾਮ ਰੰਗ ਚੀਰਣੀ ਚਿੱਤਰ ਰੂਪੰ ਨਮੋ ਪਰਮ ਪ੍ਰਗਿਆ ਬਿਰਾਜੈ ਅਨੂਪੰ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜ ਸਾਸਾਤ ਕਾ ਪਰਮ ਬਰਮਾ ਨਮੋ ਮਹਿਖ ਦੈਤ ਕਉ ਅੰਤ ਕਰਣੀ ਨਮੋ ਤੋਖਣੀ ਸੋਖਣੀ ਸਰਬੀਰਣੀ ਬਿੜਾ ਲਛ ਹੰਤੀ ਕਰੂ ਕਰੂਰਾ ਜਿਗ ਦਿਆਰ ਦਨਿਯੰ ਨਮੋ ਜੋਗ ਮਾਇਆ ਨਮੋ ਭੈਰਵੀ ਭਾਰਗਵੀ ਅੰਗ ਪਵਾਨੀ ਨਮੋ ਜੋਗ ਜਵਾਲੰਧਰੀ ਸਰਬਮਾਨੀ ਅਧੀ ਉਰਦਵੀ ਆਪ ਰੂਪਾ ਅਪਾਰੀ ਰਮਾਰਾ ਸ੍ਰੀ ਕਾਮ ਰੂਪਾ ਕੁਮਾਰੀ ਪਵੀ ਭਾਵਨੀ ਭੈਰਵੀ ਭੀਮ ਰੂਪਾ ਨਮੋ ਹਿੰਗਲਾ ਪਿੰਗਲਾ ਅੰਗ ਅਨੂਪਾ ਨਮੋ ਜੁਧਨੀ ਕ੍ਰੁਧਨੀ ਕਰੂਰ ਕਰਮਾ ਮਹਾਬੁੱਧਨੀ ਸਿੱਧਨੀ ਸੁਧ ਕਰਮਾ ਪਰੀ ਪਦਮਨੀ ਪਾਰਬਤੀ ਪਰਮ ਰੂਪਾ ਸਿਵੀ ਵਾਸਵੀ ਬ੍ਰਹਮੀ ਰਿੱਧ ਕੂਪਾ ਮ੍ਰਿੜਾ ਮਾਰਜਨੀ ਸੂਰਤ ਵੀ ਮੋਹ ਕਰਤਾ ਪਰਾ ਪੌਸ਼ਟਨੀ ਪਾਰਬਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ਨਮੋ ਕਾਰਤਿਕਿਆਨੀ ਸਿਵਾ ਸੀਤਲਾਯੰ ਭਵੀ ਭਾਰਗਵੀਯੰ ਨਮੋ ਸ਼ਸਤਰਪਾਨੰ ਨਮੋ ਅਸਤਰ ਧਰਤਾ ਨਮੋ ਤੇਜਮਾਨੰ ਜਯਾ ਆ ਜਯਾ ਚਰਮਨੀ ਚਾਵਡਾਯੰ ਕਿਰਪਾ ਕਾਲ ਕਾਯੰ ਨਯੰ ਨਿਤ ਨਿਆਯੰ ਨਮੋ ਚਾਪਣੀ ਚਰਮਣੀ ਖੜਗਪਾਣੰ ਗਦਾ ਪਾਣਿਨੀ ਚੱਕਰਣੀ ਚਿਤ੍ਰਮਾਣੰ ਨਮੋ ਸੂਲਣੀ ਸਹਿਹਤੀ ਪਾਣੀ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਪੋਖਣੀ ਸੋਖਣੀ ਅੰਗ ਮ੍ਰਿੜਾਲੀ ਨਮੋ ਦੁਸ਼ਟ ਦੋਖਾਰਦਨੀ ਰੂਪ ਕਾਲੀ ਨਮੋ ਜੋਗ ਜਵਾਲਾ ਨਮੋ ਕਾਰਤਕਿਆਨੀ ਨਮੋ ਅੰਬਕਾ ਤੋਤਲਾ ਸ੍ਰੀ ਭਵਾਨੀ ਨਮੋ ਦੁਖ ਦਾਹੀ ਨਮੋ ਦੁਖਿ ਹਰਤਾ ਨਮੋ ਸ਼ਸਤਰਣੀ ਅਸਤਰਣੀ ਕਰਮ ਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰੁਣੀਯੰ ਨਮੋ ਬ੍ਰਿਧ ਬਾਲਾ ਨਮੋ ਸਿੰਘ ਵਾਹੀ ਨਮੋ ਦਾੜ ਗਾੜੰ ਨਮੋ ਖੱਗ ਦਗੰ ਝਮਾ ਝਮ ਬਾੜੰ ਨਮੋ ਰੂੜ ਗੂੜੰ ਨਮੋ ਸਰਬ ਵਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧਿ ਰੂਪੰ ਨਮੋ ਸਿੱਧ ਕਰਨੀ ਨਮੋ ਪੋਖਣੀ ਸੋਖਣੀ ਸਰਬ ਪਰਣੀ ਨਮੋ ਆਰਜਨੀ ਮਾਰਜਨੀ ਕਾਲ ਰਾਤਰੀ ਨਮੋ ਜੋਗ ਜਵਾਲੰਧਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਨੀ ਨਮੋ ਨਿਤ ਨਾਰਾਇਣੀ ਦੁਸ਼ਟ ਦਰਨੀ ਛਲਾ ਆਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਤ ਕਾ ਪੂਰ ਕਾ ਪ੍ਰਾਤ ਸੰਧਿਆ ਜਿਨੈ ਮੋਹ ਕੈ ਚੌਦਹੂ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ ਨਮੋ ਤੋਖਨੀ ਪੋਖਨੀ ਸੰਤ ਸਰਬਾ ਨਮੋ ਸਖਤਨੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਕਿਰਪਾਣੀ ਨਮੋ ਰੂਪ ਕਾਲੀ ਕਪਾਲੀ ਅਨੰਦੀ ਨਮੋ ਚੰਦਰਣੀ ਭਾਨਵੀ ਅੰਗੁਬਿੰਦੀ ਨਮੋ ਛੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਸਤਰ ਤਾਰਾ ਨਮੋ ਤਾਰਣੀ ਕਾਰਣੀ ਅੰਗ ਅਪਾਰਾ ਨਮੋ ਜੋਗਣੀ ਭੋਗਣੀ ਬ੍ਰਹਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵੀ ਦੁਰਗਿਆ ਨਮੋ ਕੋਰ ਰੂਪਾ ਨਮੋ ਚਾਰ ਨੈਣਾ ਨਮੋ ਸੂਲਣੀ ਸੈਥਣੀ ਬੱਕਰਵੈਣਾ ਨਮੋ ਬ੍ਰਿਧ ਬੁੱਧੰਕਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿਰੜਾ ਕਰੂਰ ਕਾਲਾ ਨਮੋ ਦੁਸ਼ਟ ਪੁਸ਼ਟਾਰਦਨੀ ਛੇਮ ਕਰਨੀ ਨਮੋ ਧਾੜ ਗਾੜਾ ਤਰੀ ਦੁਖ ਹਰਣੀ ਨਮੋ ਸ਼ਾਸਤਰ ਵੇਤਾ ਨਮੋ ਸ਼ਸਤਰਗਾਮੀ ਨਮੋ ਜਛ ਵਿਦਿਆ ਧਰੀ ਪੂਰਨ ਕਾਮੀ ਰਿਪੰਗਤ ਆਪਣੀ ਜਾਪਣੀ ਸਰਬ ਲੋਗਾ ਥਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਕੜੇ ਸੀ ਨਮੋ ਸਕਤੀ ਪਾਣੀ ਨਮੋ ਕਾਲ ਕਾ ਖੜਗ ਪਾਣੀ ਕਿਰਪਾਣੀ ਨਮੋ ਲੰਕੜੇ ਸਾ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮਛਿਆ ਕਰੋਟੀ ਨਮੋ ਕਾਲ ਰਾਤਰੀ ਕਪਰਦੀ ਕਲਿਆਣੀ ਮਹਾਰਿਧਣੀ ਸਿੱਧ ਦਾਤਰੀ ਕਿਰਪਾਣੀ ਨਮੋ ਚਤਰਬਾਹੀ ਨਮੋ ਅਸ਼ਟਬਾਹਾ ਨਮੋ ਪੋਖਣੀ ਸਰਵ ਆਦਮ ਪਨਾਹਾ ਨਮੋ ਅੰਬਕਾ ਜੰਬ ਹਾਕਾਰਤ ਕਿਆਨੀ ਮ੍ਰਿੜਾ ਲੀਕ ਭਰਦੀ ਨਮੋ ਸ੍ਰੀ ਭਵਾਨੀ ਨਮੋ ਦੇਵ ਅਰਧਿਆਰਧਨੀ ਦੁਸ਼ਟ ਹੰਤੀ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਦੀ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲਕਾਯੰ ਕਪਾਲੀ ਨਮੋ ਭਦਰਕਾਲੀ ਸਿਵਾਯੰ ਦੁਰਗਾਯੰ ਛਿਮਾਯੰ ਨਮੋ ਤਾਤ੍ਰਿਯੇਯੰ ਸੁਵਾਹਾ ਸੁਧਾਯੰ ਨਮੋ ਸੀਤਲੇਯੰ ਨਮੋ ਚਰਬਣੀ ਸਰਬ ਧਰਮੰ ਤੁਜਾਯੰ ਨਮੋ ਹਿੰਗੁਲਾ ਪਿੰਗੁਲਾ ਅੰਬਕਾਯੰ ਨਮੋ ਦੀਰਘ ਦਾੜਾ ਨਮੋ ਸ਼ਾਮ ਬਰਣੀ ਨਮੋ ਅੰਜਨੀ ਗੰਜਨੀ ਦੈਤ ਦਰਣੀ ਨਮੋ ਅਰਧ ਚੰਦਰਾਇਣੀ ਚੰਦਰਚੂੜੰ ਨਮੋ ਇੰਦਰ ਊਰਦਾ ਨਮੋ ਦਾੜ ਗੂੜੰ ਸਸੰਗ ਸੇਖਰੀ ਚੰਦਰ ਭਾਲਾ ਪਵਾਨੀ ਭਵੀ ਪੈ ਹਰੀ ਭੂਤ ਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮਛਾ ਪਰੀ ਪਦਵਨੀ ਪੂਰਣੀ ਸਰਵੇਛਿਆ ਜਯਾ ਜੋਗਨੀ ਜਗ ਕਰਤਾ ਜਯੰਤੀ ਸੁਭਾ ਸੁਹਾਮਣੀ ਸ੍ਰਿਸ਼ਟ ਜਾ ਸਤਰਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪਰੇਯੰ ਪ੍ਰਭੀ ਪੂਰਣੀ ਪਾਰ ਬ੍ਰਹਮੀ ਅਜੇਯੰ ਅਰੂਪੰ ਅਨੂਪੰ ਅਨਾਮੰ ਅਠਾਮੰ ਅਪੀਤੰ ਅਜੀਤੰ ਮਹਾਧਰਮ ਧਾਮੰ ਅਛੇਦੰ ਅਪੇਦੰ ਅਕਰਮੰ ਸੋਤਰਮੰ ਨਮੋ ਬਾਣ ਪਾਣੀ ਤਰੇ ਚਰਮ ਬਰਮੰ ਅਜੇਯੰ ਅਪੇਯੰ ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ ਨਮਿਤਯੰ ਕਿਤਯੰ ਗੁਰੀ ਗੌਰ ਜਾ ਕਾਮ ਗਾਮੀ ਗੋਪਾਲੀ ਬਲੀ ਬੀਰਣੀ ਪਾਵਨ ਜੱਗਿਆ ਜਵਾਲੀ ਨਮੋ ਸਤਰ ਚਰਵਾਇਣੀ ਗਰਭ ਹਰਣੀ ਨਮੋ ਤੋਖਣੀ ਸੋਖਣੀ ਸਰਬ ਪਰਣੀ ਪਿਲੰਗੀ ਪਵੰਗੀ ਨਮੋ ਚਰਚ ਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਭਵੀ ਭਾਵਨੀ ਭਵਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰ ਪਵਿੱਤਰੀ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਜਵਾਲ ਪ੍ਰਚੰਡ ਮੁੰਡੀ ਚਮੁੰਡੀ ਬਰੰਗ ਦਾਇਣੀ ਦੁਸ਼ਟ ਖੰਡੀ ਅਖੰਡੀ ਸਵੈ ਸੰਤੋ ਵਾਰੀ ਬਰੰਗ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਿੰਗ ਨਮਸਤਿੰਗ ਨਮਸਤਿੰਗ ਭਵਾਨੀ ਸਦਾ ਰਾਖ ਲੈ ਮੋ ਕਿਰਪਾ ਕਹਿ ਕਿਰਪਾਨੀ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਵਰਣਨ ਸਭ ਤੋਂ ਧਿਆਏ ਸੰਪੂਰਣੰ ਮਸਤ ਸੁਭ ਮਸਤ ਅਭਜੂ ਅਥ ਚੰਡੀ ਚਰਿਤ੍ਰ ਉਸਤਦ ਵਰਣਨ ਭੁਜੰਗ ਪ੍ਰਿਆਛੰਦ ਪਰੇ ਜੋਗਨੀ ਪੱਤਰ 64 ਚਾਰੰਗ ਚਲੀ ਠਾਮ ਠਾਮ ਡਕਾਰੰ ਡਕਾਰੰ ਪਰੇ ਨੇਹ ਗੇ ਅੰਗਏ ਕੰਕ ਬੰਕੰ ਰੁਲੇ ਸੂਰ ਬੀਰੰ ਹਾੜੰ ਨਿਸੰਕੰ ਚਲੇ ਨਾਰ ਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰ ਰੁਲੇ ਤਛ ਮੁਚੰ ਨਚੇ ਭੂਤ ਪ੍ਰੇਤੰ ਨਚੇ ਵੀਰ ਵੈਤਾਲ ਅਧੰ ਕਮਧੰ ਬਧੇ ਬਧ ਗੋਪਾਂ ਗੁਲ ਤ੍ਰਾਣ ਬਧੰ ਭਏ ਸਾਧ ਸੰਭੂ ਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਤਨੰਗ ਤਾਮ ਬਾਢੇ ਸੁਨੈ ਸੂਮ ਸੋਫੀ ਲਰੈ ਜੁਧ ਗਾਢੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿਧਤਾ ਕੋ ਪੜੈ ਯਾਹੇ ਵਿਦਿਆਰਥੀ ਵਿਦਿਹੇ ਤੰ ਲਹੈ ਸਰਵ ਸ਼ਾਸਤ੍ਰਾਨ ਕੋ ਮਧਯ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਦੇ ਤੁਮਰੇ ਧਿਆਨ ਕੋ ਨਿਤ ਉਠਤੈ ਹੈ ਸੰਤ ਅੰਤ ਲਹੈਂਗੇ ਮੁਕਤ ਫਲ ਪਾਵਹਿਂਗੇ ਭਗਵੰਤ ਇਤ ਸ੍ਰੀ ਵਿਜਿਤਰ ਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸਤਤ ਵਰਣੰ ਅਸ਼ਟਮੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ